ਉਹਨਾਂ ਨੂੰ ਸਤਿਗੁਰ ਦੀ ਬੰਦੀ ਸਤਗੁਰ ਦਾ ਪਿਆਰ ਸਤਿਗੁਰ ਦੀ ਮਤ ਜਿਹੜੀ ਹੈ ਉਹ ਗ੍ਰਹਿਣ ਕੀਤੀ ਹੈ ਭਾਵੇਂ ਇਹ ਇਤਿਹਾਸ ਕੋਈ 4 450 400 ਸਾਲ ਦਾ ਭਾਵੇਂ ਹੋਏਗਾ ਪਰ ਅਵਨਾਸ਼ੀ ਅਵਨਾਸ਼ੀਏ ਉਹਨਾਂ ਦੇ ਨਾਲ ਜੋ ਪ੍ਰੀਤ ਕਰਨ ਵਾਲੇ ਸਿੱਖਣ ਸਦਾ ਵਾਸਤੇ ਅਵਨਾਸ਼ੀ ਹਨ ਇਸ ਕਰਕੇ ਉਹ ਯਾਦ ਕਰ ਰਹੇ ਹਨ ਕਿਵੇਂ ਸੱਚੇ ਪਾਤਸ਼ਾਹ ਉਹਨਾਂ ਦੀ ਭਾਵਨਾ ਪੂਰੀ ਕਰਨ ਵਾਸਤੇ ਲਾਗੇ ਲਾਗੇ ਕਰ ਰਹੇ ਹਨ ਹਿਮ ਗੁਰ ਨਾਏ ਆਵੇ ਤਨ ਪਾ ਭਾਈ ਸੰਤੋਖ ਜੀ ਕਹਿੰਦੇ ਸਾਧ ਸੰਗ ਜੀ ਕਿਉਂ ਨਾ ਆਉਣ ਆਉਣ ਕਿਸ ਤਰ੍ਹਾਂ ਨਾ ਇੱਕ ਡੋਰ ਹੈ ਗੁਰਬਾਣੀ ਚ ਹੁੰਦਾ ਚਰਨ ਕਮਲ ਤੋਂ ਲੱਗੀ ਡੋਰੀ ਇਹਨਾਂ ਦੀ ਲੱਗੀ ਨਾ ਡੋਰੀ ਉਹ ਭਾਵੇਂ ਹਜ਼ਾਰ ਤੇ ਭਾਵੇਂ 10000 ਮੀਲ ਤੇ ਭਾਵੇਂ ਕਿਤੇ ਹੋਣ ਜਿੰਨੀ ਦੂਰਾਂ ਡੋਰ ਉਨੀ ਵੱਡੀ ਹੈ ਚਰਨਾਂ ਨਾਲ ਲੱਗੀ ਹੋਈ ਹੈ ਜਦ ਵੀ ਉਹਨਾਂ ਦੇ ਚਿੱਤ ਵਿੱਚ ਪਿਆਰ ਲੱਗਦਾ ਉਹ ਸਦਾ ਵਾਸਤੇ ਸਤੂ ਸਥਾਨੇ ਦੇ ਕਰਕੇ ਸਤੂ ਆ ਜਾਏ ਉਹਨਾਂ ਦੇ ਪਾਸ ਭਾਵੇਂ ਉਹ ਸੌਰਾ ਪਾਸ ਚਲੇ ਜਾਣ ਉਹ ਡੋਰੀ ਜਿਹੜੀ ਉਸ ਤਰ੍ਹਾਂ ਹੀ ਬਰਕਰਾਰ ਹੈ ਉਹਦੇ ਵਿੱਚ ਕੋਈ ਹਲਚਲ ਹੀ ਨਹੀਂ ਪਰ ਉਸ ਡੋਰੀ ਨੂੰ ਬੰਨਣਾ ਉਹ ਡੋਰੀ ਜਿਹੜੀ ਹੈ ਉਹ ਪ੍ਰੇਮ ਪਿਆਰ ਵਾਲਾ ਵਿੱਚ ਕੋਲ ਹੈ ਇਸ ਤਰ੍ਹਾਂ ਸੱਚੇ ਪਾਤਸ਼ਾਹ ਪ੍ਰੇਮ ਦੀ ਡੋਰ 'ਚ ਬੰਦੇ ਕਿਉਂ ਨਾ ਹੋਣ ਗ੍ਰੰਥਾਕਾਰ ਜੀ ਕਹਿੰਦੇ ਹਨ ਦੇਖ ਦੂਰ ਤੇ ਦੋਹਣ ਦਾਸਾ ਸੱਚੇ ਪਾਤਸ਼ਾਹ ਗਰੀਬ ਆਜ ਘੋੜੇ ਤੇ ਅਸਵਾਰਨ ਕੋਲ ਨਾਲ ਕੋਈ ਸਿੱਖ ਨਹੀਂ ਕੱਲੇ ਹੀ ਹਨ ਸਾਡੀ ਦੁਪਹਿਰ ਦੇ ਵਿੱਚ ਆਪਣੇ ਦਾਸਾਂ ਨੂੰ ਆਪਣੇ ਸੇਵਕਾਂ ਨੂੰ ਜਦੋਂ ਕਿਸਿਆ ਤਰਸਿਆ ਦੇਖਿਆ ਦੂਰੋਂ ਦੇਖ ਕੇ ਤੇ ਉਹਨਾਂ ਨੂੰ ਕੋਈ ਹੋਸ਼ ਨਹੀਂ ਜੀ ਸਤਗੁਰ ਬਾਗ ਪ੍ਰਕਾਸ਼ਾ ਸੱਚੇ ਬਾਦਸ਼ਾਹ ਉੱਚੀ ਸਾਰੀ ਦੂਰੇ ਹੀ ਆਵਾਜ਼ ਤੇ ਉਹ ਤੁਮ ਪਰੋ ਬਤਾਵੋ ਹਮੈਂ ਆਵਾਜ਼ ਦੇ ਕਹਿਣ ਲੱਗੇ ਸਿੱਖੋ ਉਹ ਭਾਈ ਤੁਸੀਂ ਕੌਣ ਇੱਥੇ ਪਏ ਹੋਏ ਮੈਨੂੰ ਦੱਸੋ ਸਭ ਸਾਧ ਦੇਤ ਇਹ ਸਮੈ ਭਾਈ ਮੈਂ ਬੜਾ ਤ੍ਰਹਿਆ ਮੈਨੂੰ ਬੜੀ ਤ੍ਰੇ ਲੱਗੀ ਹੋਈ ਆ ਤੇ ਜਲ ਤੁਹਾਡੇ ਕਹਿ ਛਡਾਓ ਭਾਈ ਕੌਣ ਹੋ ਤੁਸੀਂ ਜਲ ਜੰਗਲ ਮੈਂ ਨਾਇਣ ਪਾਵੈ ਮੈਂ ਆਦਰੂ ਉਪਰ ਕਿੰਨੇ ਚਿਰ ਦਾ ਫਿਰਿਆ ਮੈਨੂੰ ਕਿਤੋਂ ਜਲ ਲੱਭਾ ਤੁਸੀਂ ਜੇ ਜਾਣਦੇ ਹੋ ਜਲ ਕਿੱਥੇ ਆ ਖੂ ਆਦਕ ਉਹਦੀ ਮੈਨੂੰ ਦੱਸ ਪਾਓ ਖੋਜਤ ਫਿਰੈ ਆਸ ਨਾ ਆਵੇ ਭਾਈ ਅਸੀਂ ਬੜਾ ਖੋਜਿਆ ਸਾਨੂੰ ਦੱਸੋ ਜਲ ਕਿੱਥੇ ਆ भक्ति ग्रीव आज आवाज दी है तुमको हर को आगो गारी वो आवाज जिसकी बाबू तो तड़प रहे थे वो आवाज श्री बाबू गुरुबाणी ने कह बोल रहा राजन मेरा और संबल सकी वो कदे न बोले और ऐसी मिठास प्यार देवाज मूर्तियां जिंदा करने वाली वो आवाज ਨੂੰ ਗਈ ਕੰਨ ਵਿੱਚ ਕੀ ਹੋਇਆ ਉਸੇ ਵਕਤ ਸਿੱਖਾਂ ਦੀ ਅੱਖਾਂ ਖੁੱਲ ਗਈਆਂ ਉਸ ਸਾਧੂ ਵਿਆਕੁਲ ਇਸ ਭਾਰੀ ਆਵੇਂ ਉਹ ਵਿਆਕੁਲ ਹੋਇਆ ਅਸੀਂ ਤ੍ਰਿਖਾ ਦੇ ਨਾਲ ਪਿਆਸ ਦੇ ਨਾਲ ਪਰ ਉਸੇ ਵਕਤ ਉੱਠ ਬੈਠਾ ਕੌਣ ਪੁਕਾਰਤ ਜੰਗਲ ਮਾਹੀ ਆਵਾਜ਼ ਨੂੰ ਪਹਿਲਾਂ ਪਛਾਣਿਆ ਚਾਪਾ ਦੇਖਿਆ ਵੀ ਇਸ ਜੰਗਲ ਵਿੱਚ ਬੀਆ ਬਾਣ ਵਿੱਚ ਐਸ ਦੁਪਹਿਰ ਸਰਦੀ ਵਿੱਚ ਕੌਣ ਚੱਲ ਲੱਭ ਰਿਹਾ ਹੈ ਜੇਤ ਦੁਪਹਿਰੇ ਫਿਰ ਕਿਉਂ ਨਹੀਂ ਅੱਖਾਂ ਖੋਲੀਆਂ ਕਿਉਂਕਿ ਉਹ ਕੋਲੀ ਸੀ ਅਜੇ ਆਖਣਗਾ ਜੇ ਦੁਪਹਿਰ ਦਾ ਟਾਈਮ ਹੈ ਤੇ ਕਿਉਂ ਨਹੀਂ ਇਹ ਥੱਕ ਕਿਤੇ ਜਗ੍ਹਾ ਵਿੱਚ ਛਾਇਆ ਵਿੱਚ ਬੈਠੇ ਹੋਏ ਕੌਣ ਹਨ ਸਦਾ ਤਰੰਗ ਪਰ ਆਵਤ ਹੈਰੇ ਉਹ ਜਿਹਦੇ ਤੇ ਉਹ ਵਿੱਚ ਘੋੜੇ ਤੇ ਸਵਾਰ ਹੋਏ ਹੋਏ ਸੱਚੇ ਪਾਤਸ਼ਾਹ ਉਧਰ ਘੋੜੇ ਦਾ ਮੂੰਹ ਹੈ ਸਿੱਖਾਂ ਵੱਲ ਨੂੰ ਆ ਰਹਾ ਹੈ ਇਹ ਸਿੱਖ ਨੇ ਸਾਧੂ ਨੇ ਜਦ ਦੇਖੇ ਤੇਰੀ ਹਰ ਗੋਵਿੰਦ ਹੈ ਇਸ ਵਿੱਚ ਬੇਰੇ ਦੇਖਿਆ ਉਹ ਸੁਆਮੀ ਉਹ ਪ੍ਰੀਤਮ ਉਹ ਪਿਆਰਾ ਉਹ ਸਹਾਰਾ ਹਮਨੇ ਆਉਂਦਾ ਦੇਖ ਕੇ ਆਖਿਆ ਨੂੰ ਜੇ ਬਹੁਤ ਸਖਤ ਗਇਓ ਸੁਖਵੀਰ ਇਹੋ ਸਮਝੋ ਵੀ ਇਹ ਕਿਸ ਤਰ੍ਹਾਂ ਸਾਨੂੰ ਸਿੱਖ ਜਿਸ ਤਰ੍ਹਾਂ ਕਿਤੇ ਛੱਪਰੀ ਵਿੱਚ ਪਾਣੀ ਸੁੱਕ ਜਾਏ ਅਲਪਕਾਲ ਜੁਗ ਮੀਨ ਸਰੀਰ ਦੋ ਮੱਛੀਆਂ ਵਿੱਚ ਤੜਪਣ ਤੇ ਪਾਣੀ ਵਿੱਚ ਕੋਈ ਨਾ ਥੋੜਾ ਹੀ ਹੋਵੇ ਉਹ ਵੀ ਗਰਮ ਹੋ ਜਾ ਜਿਵੇਂ ਉਹ ਮੱਛੀਆਂ ਤੜਪਦੀਆਂ ਸਾਨਾ ਤੜਫਣ ਪਈਆਂ ਇਸਾ ਇਹ ਦੋਵੇਂ ਸਿੱਖ ਜਿਹੜੇ ਸਾਰੇ ਦਰਸ਼ਨ ਵਾਸਤੇ ਤੜਪ ਰਹੇ ਹਨ ਇਹ ਸੱਚੇ ਪਾਤਸ਼ਾਹ ਕਿਵੇਂ ਆਏ ਕਰਮਤ ਇੱਕ ਪਰਮੇਸ਼ਰ ਆਸ ਸਰਬ ਦੇ ਸਾਵੇਂ ਭਾਈ ਹੁਣ ਕੌਣ ਜਿੱਥੇ ਜਲ ਆ ਕੇ ਪਾਏ ਛੱਤੀ ਵਿੱਚ ਪਰਮੇਸ਼ਰ ਹੀ ਵਾਸ ਕਰੇ ਤਾਂ ਮਿਲੇ ਜਲ ਤੇ ਅਸੀਂ ਬਚ ਸਕਦੀਆਂ ਇਸ ਤਰ੍ਹਾਂ ਇਸ ਤਰ੍ਹਾਂ ਮੱਛੀਆਂ ਤੜਫ ਰਹੀਆਂ ਸਨ ਹੋਏ ਜਲ ਧਰ ਗੁਰ ਪਹੁੰਚੇ ਪਾਸ ਇਹੋ ਸਮਝੋ ਜਿਸ ਤਰ੍ਹਾਂ ਮੱਛੀਆਂ ਤੜਪਣ ਪਈਆਂ ਤੇ ਅਚਾਨਕ بارش ਹੋ ਕੇ ਉਹ ਸਾਲ ਨੂੰ ਭਰਦੇ ਜਿਵੇਂ ਉਹ بارش ਹੁੰਦੀ ਹੈ ਨਾ ਉਹਨਾਂ ਨੂੰ ਜਿਉਣ ਵਾਸਤੇ ਇਸ ਤਰ੍ਹਾਂ ਸਮਝੋ ਉਹ ਦੋ ਮੱਛੀਆਂ ਸਿੱਖ ਤੜਫ ਸਨ ਤੇ ਸੱਚੇ ਪਾਤਸ਼ਾਹ ਦੀਨ ਦਿਆਲ ਜਲ ਰੂਪ ਹੋ ਕੇ ਪਾਸ ਪਹੁੰਚੇ ਜਥਾ ਕਮਲ ਜੁਗ ਕਾਮ ਤਪਾਏ ਇਹ ਉਹ ਸਮਝੋ ਦੂਸਰਾ ਪ੍ਰਮਾਣ ਭਾਈ ਜੀ ਦਿੰਦੇ ਹਨ ਜਿਸ ਤਰ੍ਹਾਂ ਦੋ ਕਮਲ ਦੇ ਫੁੱਲ ਉਹ ਵੀ ਜਲ ਤੋਂ ਬਗੈਰ ਸੁੱਕ ਜਾਂਦੇ ਹਨ ਤੇ ਉਹਨਾਂ ਦੀ ਪੱਖੀਆਂ ਮੁਰਝਾ ਜਾਂਦੀਆਂ ਨੇ ਜਲ ਬਹੀਨ ਆਇ ਕਰ ਮੁਰਝਾਏ ਉਹ ਜਿਵੇਂ ਜਲ ਤੋਂ ਬਿਨਾ ਉਹ ਕੌਣ ਦੇ ਫੁੱਲ ਸੁੱਕ ਜਾਂਦੇ ਹਨ ਜਿਵੇਂ ਉਹਨਾਂ ਦੀ ਹਾਲਤ ਹੁੰਦੀ ਹੈ ਨਾ ਨਦੀ ਰੂਪ ਗੁਰ ਪਹੁੰਚੇ ਆਏ ਉਹ ਸਮਝੋ ਸਤਿਗੁਰੂ ਨਹੀਂ ਆ ਰਹੇ ਜਿਸ ਤਰ੍ਹਾਂ ਜਲ ਆ ਜਾ ਛੇਤੀ ਨਾਲ ਨਦੀ ਵਿੱਚ ਤੇ ਉਹ ਫੁੱਲ ਫਿਰ ਫਿਰ ਜਾਂਦੇ ਆ ਪਾਣੀ ਹੋਣ ਨਾਲ ਇਸ ਤਰ੍ਹਾਂ ਸੱਚੇ ਪਾਤਸ਼ਾਹ ਉਹ ਕਮਲ ਦੇ ਫੁੱਲ ਆਪਣੇ ਸਿੱਖਾਂ ਕੋਲ ਜਲ ਰੂਪ ਹੋ ਕੇ ਆ ਰਹੇ ਹਨ ਜਨ ਜਲ ਪਾਣ ਉਥੇ ਹਰ ਖਾਏ ਜਿਨ੍ਹਾਂ ਬਿਨਾਂ ਜਲ ਤੋਂ ਉਹ ਸਾਧ ਜਿਹੜੇ ਜਲ ਬਗੈਰ ਆਪ ਵਿਚਾਰੇ ਤੜਪ ਕੇ ਡਿੱਗ ਪਏ ਸਨ ਪਰ ਸਤਿਗੁਰੂ ਮਿਲਿਆ ਤੂੰ ਜਲ ਨਿਤ ਹੋ ਜਲ ਕਾ ਜਲ ਮੇ ਰਹੋ ਜਲੇ ਬਿਨ ਕੀਨਾ ਉਹ ਜਿਹੜੀ ਨਾ ਕਬੀਰ ਨੇ ਤੁਖ ਲਿਖੀ ਇਹ ਉਹ ਸਮਝੋ ਬਿਨਾਂ ਜਲ ਤੇ ਉਹਨਾਂ ਨੂੰ ਜਲ ਪ੍ਰਾਪਤ ਹੋ ਗਿਆ ਜਿਹੜਾ ਜਲ ਸਤਿਗੁਰੂ ਦਾ ਜੀਵਨ ਸਰਚ ਹੈ ਉਹ ਤੇ ਰੂਪੇ ਸੰਗ ਸਾਧੂ ਕਹਿਓ ਵਕਤ ਸਤਿਗੁਰਾਂ ਨੇ ਸੰਗ ਸਾਧੂ ਕਹਿਓ ਨੂੰ ਲਾਗੇ ਆਇਆ ਦੇਖ ਕੇ ਜਿਉ ਨੇ ਆਵਾਜ਼ ਮਾਰੀ ਅਜੇ ਪੁੱਤਰ ਨੂੰ ਹੋਸ਼ ਕੋਈ ਨਹੀਂ ਆਵਾਜ਼ ਮਾਰੀ ਪੁੱਤਰ ਰੂਪੇ ਉੱਠ ਉਠੋ ਗੁਰੂ ਮੈਂ ਆਵਤ ਲਹੋ ਉਹ ਪੁੱਤਰ ਜਿਹਦੇ ਵਾਸਤੇ ਕੁਝ ਜਲ ਅਸਨਾ ਕੇ ਅੰਦਰ ਸੇ ਕਿ ਜਲ ਸਕਣ ਆਵੇ ਆਵੇ ਸਮ ਉਸ ਦੀ ਬਾਤ ਆ ਪਹੁੰਚੇ ਹਨ ਕਿਤੀ ਦਾ ਦਰਸ਼ਨ ਕਰ ਲੈ ਪੈਤਰ ਖਾਤਰ ਜਾਜ ਪਨੀਰ ਦੇ ਪੁੱਤਰ ਸੱਚੀ ਬਾਦਸ਼ਾਹ ਆਪ ਜਲ ਮੰਗਦੇ ਹਰ ਪੈ ਮੈਨੂੰ ਬੜੀ ਤ੍ਰੇ ਲੱਗੀ ਹੋਈ ਹੈ ਉਥੋਂ ਨਾ ਜਲ ਸਾਫ ਦੇ ਪਾਸਾਂ ਆਨਾ ਸਾਹ ਜਿੰਨਾ ਅੱਖਾਂ ਦੇ ਨਾਲ ਇੱਕ ਜਲ ਸੋਵੇ ਸਾਨੂੰ ਆਸਾਂ ਜਿੰਨਾ ਅੱਖਾਂ ਨਾਲ ਇੱਕ ਸਾਦਾ ਬਣੀ ਸੋਵੇ ਸਾਨੂੰ ਖਾਨ ਜਿਹੜਾ ਸਦੂ ਦਾ ਦਰਸ਼ਨ ਕਰਦੀਆਂ ਹਨ ਸਾਨੂੰ ਚਰਨ ਹਨ ਤਾਨੋ ਪੈਰ ਹਨ ਜਿਹੜੇ ਸਤਿਗੁਰੂ ਨਾਲ ਚੱਲ ਕੇ ਆਉਂਦੇ ਹਨ ਤਾਨੋ ਜਿਹੜਾ ਹੈ ਜਿਹੜੀ ਸਤਿਗੁਰੂ ਦਾ ਜਸ ਹੁੰਦੀ ਹੈ ਤਾਨੋ ਹਿਰਦਾ ਹੈ ਜਿਹਦੇ ਹਿਰਦੇ ਵਿੱਚ ਸਤਿਗੁਰੂ ਦੀ ਪ੍ਰੀਤ ਹੈ ਤਾਨ ਇਸੇ ਖਾਨ ਤਾਨ ਖਾਨ ਸਤਿਗੁਰੂ ਦੇ ਤਾਨ ਹੈ ਇਹ ਪਰ ਤਾਨ ਹਨ ਜਿਨ੍ਹਾਂ ਦੇ ਹਿਰਦਿਆਂ 'ਚ ਸਤਿਗੁਰੂ ਦੇ ਹਰ ਲਾਏ ਆਪਣੀ ਪ੍ਰੀਤ ਲਾ ਕੇ ਆਪਣਾ ਪਿਆਰ ਦੇ ਕੇ ਸਾਧ ਦੀ ਉਹਨਾਂ ਨੂੰ ਲੋਕ ਦਾ ਲੋਕ ਵਿੱਚ ਆਏ ਹੋਏ ਉਹ ਸਾਰੇ ਸੁਖ ਮਾਨ ਕੇ ਜਾਂਦੇ ਹਨ ਪਰ ਲੋਕ ਵਿੱਚ ਅਨਿਓ ਕੇ ਕੀ ਨਾਮ ਤੇ ਆਇਆ ਗਏ ਮੁਕਤ ਕਾਲ ਨਾਨਕ ਦੇ ਮੁਕਤ ਦੇ ਕੇ ਆਪਣਾ ਤੇ ਆਧਾਰ ਹੋ ਹੀ ਜਾਂਦਾ ਉਹਨਾਂ ਦਾ ਕਈਆਂ ਦਾ ਉਧਾਰ ਕਰਦੇ ਕਈਆਂ ਨੂੰ ਸਤੂ ਦੇ ਚਰਨਾਂ ਨਾਲ ਜੋੜਦੇ ਹਨ ਸਾਧ ਸੰਗਤ ਜੀ ਕਹਿ ਰਿਹਾ ਉਹ ਪੁੱਤਰ ਨੂੰ ਪੁੱਤਰ ਵੇਖ ਆ ਦੇਖ ਸਾਹਮਣੇ ਸੱਚੀ ਪਾਤਸ਼ਾਹ ਕਰੋ ਪਿਆਵਣ ਘਰ ਘਰ ਧੀਰ ਪੁੱਤਰ ਖੇਤੀ ਕਰ ਉੱਠ ਧੀਰ ਦੇ ਨਾਲ ਸਗੋਂ ਜਲ ਸਿਕਾ ਆ ਪਹੁੰਚ ਗਏ ਹਨ ਨਿਰਤ ਸਮਾਨ ਹੋ ਤੋ ਮਰਜ ਆਇਓ ਆ ਸੰਗ ਜੀ ਉਹ ਰੂਪਾ ਸਮਝੋ ਭਈ ਮਰਿਆ ਹੀ ਸਮਝੋ ਉਹਦੇ ਸਮਾਨ ਹੀ ਸਮਝੋ ਇਸ ਤਰ੍ਹਾਂ ਸਾਰਾ ਸੀਰ ਕਥਲ ਹੋ ਕੇ ਤੇ ਧੁੱਪੇ ਡਿੱਗਾ ਹੋਇਆ ਦੁਪਹਿਰ ਸਰਦੀ ਵਿੱਚ ਉਹ ਸੰਤ ਜਨ ਅਮੀ ਪਲਾਇਓ ਇਹ ਸਮਝੋ ਪਗਾਂ ਦੀ ਆਵਾਜ਼ ਨਹੀਂ ਮਿਲੀ ਉਹਨੇ ਐਉਂ ਆਵਾਜ਼ ਪਈ ਹੈ ਕੰਨਾਂ ਜਿਸ ਤਰ੍ਹਾਂ ਅੰਮ੍ਰਿਤ ਪੈ ਕੇ ਉਹ ਅਮਾਰ ਹੁੰਦਾ ਪੀ ਕੇ ਉੱਠ ਪੈਂਦਾ ਇਸ ਤਰ੍ਹਾਂ ਉਹ ਆਵਾਜ਼ ਉਸ ਉਸਨੇ ਬੰਦਾ ਕਰ ਦਿੱਤਾ ਸਭਾ ਦੀ ਆਵਾਜ਼ ਆਈ ਕੰਨ ਵਿੱਚ ਇੱਕ ਤਾਂ ਰੋਮ ਰੋਮ ਜਿਹੜਾ ਉਹ ਪਸੰਦ ਹੋ ਗਿਆ ਦੋਨੋਂ ਖਰੇ ਦੂਰ ਕਰ ਜੋਰੇ ਕੁਝ ਬੈਠੇ ਜ਼ਮੀਨ ਤੇ ਕੁਝ ਇੱਕ ਲੋਗ ਹਨ ਦੋਵੇਂ ਹੱਥ ਕਿੱਧਰ ਜੋੜੇ ਹਨ ਜਿੱਧਰ ਆਸਿਆ ਜਿੱਧਰ ਦੀਨ ਦਿਆਲ ਆ ਰਹੇ ਹਨ ਉਸ ਪਾਸੇ ਦੋਵੇਂ ਹੱਥ ਜੋੜ ਕੇ ਖਲੋਤੇ ਹਨ ਗੁਰੂ ਇਹ ਪੇਟ ਪ੍ਰੇਮ ਗਏ ਤਨ ਕੋਰੇ ਸੱਚੀ ਪਾਤਸ਼ਾਹ ਨੂੰ ਭਾਏ ਪ੍ਰਿਆਰੇ ਲੱਗੇ ਸਿੱਖ ਦੀਨ ਦਿਆਲ ਖੇਤੀ ਨਾਲ ਘੋੜੇ ਨੂੰ ਅਗਾ ਕਰਕੇ ਉਹਨਾਂ ਦੇ ਕੋਲ ਪਹੁੰਚੇ ਵਾਰ ਬਾਰ ਬਟ ਬਦਨ ਬਕਾਨੇ ਕੋਲ ਆਉਂਦੇ ਆਉਂਦੇ ਕੀ ਆਖਦੇ ਹਨ ਘੜੀ ਘੜੀ ਹਮਕੋ ਲਾਗੀ ਤਕਾ ਮਾਨੇ ਭਾਈ ਯਾਰਿਓ ਸਿੱਖੋ ਮੈਨੂੰ ਬੜੀ ਤਰੇ ਲਗੀ ਛੇਤੀ ਪਹਿਲਾਂ ਜਲ ਚਕਾਓ ਝਟਪਟ ਕਰੋ ਇਹੋ ਕਰਕੇ ਆਖਦੇ ਆਉਂਦੇ ਹਨ ਹੋਜ ਰਹੇ ਜਲ ਕਤੋਂ ਨਾ ਪਾਇਓ ਨਾਲੇ ਉੱਚੀ ਕਹਿੰਦੇ ਹਨ ਉੱਚੀ ਕਹਿ ਕੇ ਸਿੱਖਣ ਭਾਈ ਉਹ ਪਰਦਾ ਰੱਖਦੇ ਹਨ ਨਾ ਤੇ ਜਿਸ ਤਰ੍ਹਾਂ ਜਾਲੇ ਤੇ ਲੱਭਦੇ ਹਨ ਇਹੋ ਕਰਕੇ ਉਹਦੀ ਰਜਾਏ